ਜਿਸ ਦਾ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਛਤਰ ਛਾਇਆ ਹੇਠ ਆਨੰਦ ਮਾਣ ਰਹੇ ਹਾਂ ਇਹ ਇਹਨਾਂ ਤਿੰਨਾਂ ਪਵਿੱਤਰ ਪੁਰਬਾਂ ਨਾਲ ਜੁੜਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੁਆਰਾ ਹੋਲਾ ਮਹੱਲਾ ਸ਼ੁਰੂ ਕਰਨਾ 1757 ਬਿਕਰਮੀ ਵਿੱਚ ਚੇਤਵਦੀ 1 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਹੋਲਗੜ ਆਨੰਦਪੁਰ ਵਿਖੇ ਪਹਿਲੀ ਵਾਰੀ ਹੋਲਾ ਮਹੱਲਾ ਬਣਾ ਕੇ ਮਨਾ ਕੇ ਹੋਲੀ ਤੋਂ ਹੋਲਾ ਸ਼ੁਰੂ ਕੀਤਾ ਫੱਗਣ ਸੁਦੀ ਪੂਰਨਮਾਸ਼ੀ ਸਤਿਗੁਰੂ ਬਾਲਕ ਸਿੰਘ ਜੀ ਦਾ ਅਵਤਾਰ ਹੋਇਆ ਉਹ ਵੀ ਪੁਰਬ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਸ ਹੋਲੇ ਮਹੱਲੇ ਦੇ ਨਾਂ ਨਾਲ ਜੋੜਿਆ ਅਤੇ ਵਰਤਮਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਅਵਤਾਰ ਪੁਰਬ ਚੇਤਵਦੀ ਤੀਜ ਉਹ ਵੀ ਹੋਲੇ ਮਹੱਲੇ ਨਾਲ ਜੋੜ ਕੇ ਇਸ ਨੂੰ ਤ੍ਰਿਵੇਣੀ ਸੰਗਮ ਬਣਾ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਨਾਲ ਨਾਮ ਸਿਮਰਨ ਅਤੇ ਸੇਵਾ ਕੀਰਤਨ ਦਾ ਪ੍ਰਵਾਹ ਇਸ ਹੋਲੇ ਮਹੱਲੇ ਵਿੱਚ ਚੱਲਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਛਤਰ ਛਾਇਆ ਹੇਠ ਇਸੇ ਤਰ੍ਹਾਂ ਹਰ ਸਾਲ ਹੋਲੇ ਮਹੱਲੇ ਹੁੰਦੇ ਨੇ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਕਰਤਾਰ ਸਿੰਘ ਜੀ ਪੰਛੀ ਉਹਨਾਂ ਨੇ ਆਪਣੀ ਪੁਸਤਕ ਲਿਖੀ ਹੈ ਲੋਚਾ ਦਰਸ ਦਿਦਾਰ ਦੀ ਨਾਲ ਐਸ ਤਰਸੇਮ ਜੀ ਆਏ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਪੁਸਤਕ ਭੇਟ ਕਰਨਗੇ ਇਹਨਾਂ ਦੇ ਨਾਲ ਹੀ ਪਿੱਛੇ ਮੈਂ ਬੇਨਤੀ ਕਰਾਂਗਾ ਵਿਰਿਆਮ ਜੀ ਐਸ ਤਰਸੇਮ ਜੀ ਕਸੇਲ ਜੀ ਵਾਂਗ ਭਾਵੇਂ ਨੇਤਰਾਂ ਤੋਂ ਮਨਾਖੇ ਨੇ ਪਰ ਪੰਜਾਬੀ ਸਾਹਿਤ ਦੀ ਮਾਂ ਬੋਲੀ ਪੰਜਾਬੀ ਦੀ ਇਹਨਾਂ ਨੇ ਅਪਾਰ ਸੇਵਾ ਕੀਤੀ ਹੈ ਅਤੇ ਪੰਜਾਬੀ ਜਗਤ ਵਿੱਚ ਇਸ ਵੇਲੇ ਗਿਣਵੇਂ ਚੁਣਵੇਂ ਦੋ ਤਿੰਨ ਵਿਦਵਾਨਾਂ ਵਿੱਚੋਂ ਇੱਕ ਐਸ ਤਰਸੇਮ ਜੀ ਨੇ ਇਹਨਾਂ ਨੇ ਇਸ ਕਿਤਾਬ ਦੀ ਇਹ ਲੋਚਾ ਦਰਸ ਦਰਸਦਾਰ ਦੀ ਪੁਸਤਕ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੰਛੀ ਜੀ ਦੀ ਲਿਖੀ ਹੋਈ ਪੁਸਤਕ ਇਹ ਭੇਟ ਕਰ ਰਹੇ ਨੇ ਵਿਰਿਆਮ ਜੀ ਆਪਣੀ ਪੁਸਤਕ ਖਿਲਰੇ ਪੱਤਰੇ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰਨਗੇ ਕਿਰਪਾ ਕਰਕੇ ਉਹ ਵੀ ਛੇਤੀ ਮੰਚ ਤੇ ਆ ਜਾਣ ਇਹਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਅੱਜ ਦੀਵਾਨ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਸ੍ਰੀ ਅਵਿਨਾਸ਼ ਖੰਨਾ ਜੀ ਮੈਂਬਰ ਪਾਰਲੀਮੈਂਟ ਜਿਹੜੇ ਨੇ ਅਤੇ ਪੰਜਾਬ ਪ੍ਰਦੇਸ਼ ਬੀਜੇਪੀ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵੀ ਨੇ ਉਹ ਵੀ ਆਏ ਨੇ ਇਹ ਵੀ ਸੱਚੇ ਪਾਤਸ਼ਾਹ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਨਗੇ ਇਹ 23 ਮਾਰਚ ਦੇ ਅਜੀਤ ਅਖਬਾਰ ਵਿੱਚ ਇੱਕ ਖਬਰ ਲੱਗੀ ਹੋਈ ਹੈ ਜਿਹੜੀ ਇਹਦੇ ਵਿੱਚ ਇਹਨਾਂ ਨੇ ਪਾਰਲੀਮੈਂਟ ਵਿੱਚ ਜਿਹੜਾ 21 ਜਾਂ 22 20 ਜਾਂ 21 ਮਾਰਚ ਨੂੰ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਉਹਦੇ ਵਿੱਚ ਇਹਨਾਂ ਨੇ ਆਖਿਆ ਕਿ ਕੁੱਕਾ ਅੰਦੋਲਨ ਨੂੰ ਆਜ਼ਾਦੀ ਦਾ ਅੰਦੋਲਨ ਐਲਾਨਿਆ ਜਾਵੇ ਪਾਰਟੀ ਭਾਵੇਂ ਕੋਈ ਵੀ ਹੋਵੇ ਪਰ ਜਿਹੜੀਆਂ ਸਾਡੀਆਂ ਸਾਂਝਾਂ ਨੇ ਉਹਨੇ ਸਾਡੀਆਂ ਧਰਮ ਦੀਆਂ ਦੇਸ਼ ਦੀ ਆਜ਼ਾਦੀ ਦੀਆਂ ਦੇਸ਼ ਭਗਤੀ ਦੀਆਂ ਅਧਿਆਤਮਵਾਦ ਦੀਆਂ ਅਤੇ ਇਸ ਤੋਂ ਵੀ ਅੱਗੇ ਖਾਸ ਕਰਕੇ ਹਿੰਦੂ ਤੇ ਸਿੱਖਾਂ ਦੀ ਜਿਹੜੀ ਇੱਕ ਸਾਂਝ ਹੈ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਇੰਨੀ ਨੇੜੇ ਜੁੜੀ ਹੋਈ ਹੈ ਭਾਵੇਂ ਉਹ ਗਊ ਰੱਖਿਆ ਦੇ ਮਾਮਲੇ 'ਚ ਹੋਵੇ ਭਾਵੇਂ ਉਹ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੀ ਹੋਵੇ ਅਵਨਾਸ਼ ਖੰਨਾ ਜੀ ਨੂੰ ਬੇਨਤੀ ਕਰਾਂਗਾ ਕਿ ਕੁਝ ਕੁ ਮਿੰਟਾਂ ਵਾਸਤੇ ਉਹ ਸੰਗਤ ਦੇ ਰੂਬਰੂ ਵੀ ਹੋਣਗੇ ਜਿਹੜਾ ਇਹਨਾਂ ਨੇ ਪਾਰਲੀਮੈਂਟ ਵਿੱਚ ਆਪਣੇ ਵਿਚਾਰ ਰੱਖੇ ਨੇ ਨਾਮਧਾਰੀ ਅੰਦੋਲਨ ਬਾਰੇ ਉਹ ਵੀ 5 ਕੁ ਮਿੰਟਾਂ ਵਿੱਚ ਤੁਹਾਡੇ ਨਾਲ ਸਾਂਝੇ ਕਰਨਗੇ ਅਵਿਨਾਸ਼ ਖੰਨਾ ਜੀ ਅੱਜ ਸਾਰੇ ਅਸੀਂ ਤ੍ਰਿਵੇਣੀ ਪੁਰਬ ਦੇ ਉਪਲਕਸ਼ ਦੇ ਵਿੱਚ ਇਕੱਠੇ ਹੋ ਕੇ ਪਵਿੱਤਰ ਹੋਲੀ ਦੇ ਇਸ ਤਿਹਾਰ ਨੂੰ ਜੋ ਸਾਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਪੈਨੀ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਮਨਾ ਰਹੇ ਹਾਂ ਮੈਂ ਆਪਣੇ ਵੱਲੋਂ ਸਾਰੀ ਸੰਗਤ ਨੂੰ ਮਹਾਰਾਜ ਦੇ ਅਸ਼ੀਰਵਾਦ ਸਦਕਾ ਪ੍ਰਾਰਥਨਾ ਕਰਦਾ ਹਾਂ ਕਿ ਇਸ ਦੇਸ਼ ਔਰ ਸਮਾਜ ਦੇ ਵਾਸਤੇ ਅਸੀਂ ਕੁਝ ਕਰ ਸਕੀਏ ਐਸਾ ਪ੍ਰਣ ਲੈ ਕੇ ਇਸ ਧਰਤੀ ਤੋਂ ਜਾਣਾ ਹੈ ਪਿਛਲੇ 1 ਸਾਲ ਤੋਂ ਮੇਰੇ ਸਾਥੀ ਗੁਰਚਨ ਸਿੰਘ ਨਾਮਧਾਰੀ ਜੀ ਉਹ ਮੇਰੇ ਦਫ਼ਤਰ ਆਏ ਸੀ ਤਾਂ ਉਹਨਾਂ ਨੇ ਇੱਕ ਗੱਲ ਮੈਨੂੰ ਕਹੀ ਕਿ ਜੇ ਤੁਸੀਂ ਇੱਕ ਗੱਲ ਦੀ ਮਦਦ ਕਰ ਸਕੋ ਕਿ ਦੇਸ਼ ਦੀ ਆਜ਼ਾਦੀ ਦੇ ਬਹੁਤ ਅੰਦੋਲਨ ਚੱਲੇ ਲੇਕਿਨ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਸੀ ਉਹ ਕੂਕਾ ਲਹਿਰ ਦੇ ਰੂਪ ਵਿੱਚ ਹੋਈ ਸੀ ਲੇਕਿਨ ਆਜ਼ਾਦ ਦੇਸ਼ ਹੋਣ ਤੋਂ ਬਾਅਦ ਬਹੁਤ ਸਾਰੇ ਅੰਦੋਲਨ ਜਿਹੜੇ ਸੀਗੇ ਉਹਨਾਂ ਨੂੰ ਤਾਂ ਸਰਕਾਰ ਨੇ ਮਾਨਤਾ ਦਿੱਤੀ ਲੇਕਿਨ ਜਿਹੜੀ ਕੂਕਾ ਲਹਿਰ ਸੀ ਉਹਨੂੰ ਹਲੇ ਸਰਕਾਰ ਨੇ ਆਜ਼ਾਦੀ ਦੇ ਅੰਦੋਲਨ ਦੀ ਮਾਨਤਾ ਨਹੀਂ ਦਿੱਤੀ ਤਾਂ ਉਸੇ ਸਮੇਂ ਤੋਂ ਮੈਂ ਸਰਕਾਰ ਦੇ ਨਾਲ ਚਿੱਠੀ ਪੱਤਰ ਸ਼ੁਰੂ ਕੀਤਾ ਜਿਹੜੀਆਂ ਦੋ ਘਟਨਾਵਾਂ ਮੈਨੂੰ ਉਹਨਾਂ ਨੇ ਦੱਸੀਆਂ ਮੈਂ ਪੜੀਆਂ ਉਹ ਐ ਲੱਗਦਾ ਸੀ ਕਿ ਜਿੰਨੀ ਸ਼ਹਾਦਤ ਕੁੱਕਾ ਮੂਮੈਂਟ ਦੇ ਵਿੱਚ ਹੋਈ ਮੈਂ ਹੁਣ ਅੰਦਾ ਹੋਇਆ ਸਾਰੇ ਚਿੱਤਰ ਵੀ ਦੇਖ ਰਿਹਾ ਸੀ ਉਸ ਛੋਟੇ ਜਿਹੇ ਬੱਚੇ ਦੀ ਗੱਲ ਜਿਹਨੂੰ ਇਸ ਕਹਿ ਕੇ ਛੜਤਾ ਜਾਣ ਦਾ ਐਲਾਨ ਹੋਇਆ ਸੀਗਾ ਕਿ ਹਲੇ ਤੂੰ ਬੱਚਾ ਚਲੇ ਜਾ ਲੇਕਿਨ ਉਸ ਬੱਚਾ ਸ਼ਹੀਦ ਹੋਣ ਗਿਆ ਸੀ ਉਹਨੇ ਅੰਗਰੇਜ਼ ਦੀ ਦਾੜੀ ਨੂੰ ਫੜ ਲਿਆ ਤਾਂ ਕਿ ਜੇ ਮੈਂ ਅੰਗਰੇਜ਼ ਦੀ ਦਾੜੀ ਨੂੰ ਫੜੂੰਗਾ ਤਾਂ ਮੈਨੂੰ ਇਹਦਾ ਨਾਸ਼ ਸ਼ਹੀਦ ਕੀਤਾ ਜਾਊਗਾ ਤਾਂ ਉਸ ਬੱਚੇ ਨੂੰ ਵੀ ਨਾਸ਼ ਸ਼ਹੀਦ ਕਰਤਾ ਗਿਆ ਸੀ ਇੱਕ ਹੋਰ ਸੱਜਣ ਜਿਨ੍ਹਾਂ ਨੂੰ ਇਸ ਕਰਕੇ ਕਿ ਸ਼ਾਇਦ ਜਿਸ ਮਹਾਰਾਜ ਰਾਜ ਦੀ ਤੋਪ ਆਈ ਹੋਈ ਸੀ ਉਡਾਨ ਦੇ ਲਈ ਉਹਦਾ ਰਿਸ਼ਤੇਦਾਰ ਸੀ ਇਹ ਕਹਿ ਕੇ ਕਿ ਤੂੰ ਇੱਥੋਂ ਚਲੇ ਜਾ ਕਿ ਤੇਰਾ ਜਿਹੜਾ ਕੱਦ ਹੈ ਉਹ ਤੋਪ ਦੇ ਸਾਹਮਣੇ ਨਹੀਂ ਆਂਦਾ ਇਸ ਕਰਕੇ ਤੈਨੂੰ ਅਸੀਂ ਅੱਜ ਬਖਸ਼ ਦਿੰਨੇ ਆ ਲੇਕਿਨ ਉਹ ਸ਼ਹੀਦ ਹੋਣ ਗਿਆ ਸੀ ਇਸ ਕਰਕੇ ਉਹਨੇ ਜਾ ਕੇ ਫਟਾਫਟ ਇੱਟਾਂ ਲਿਆਂਦੀਆਂ ਤੋਪ ਦੇ ਮੂਰੇ ਖੜਾ ਹੋ ਗਿਆ ਕਹਿੰਦਾ ਹੁਣ ਮੇਰਾ ਕੱਜ ਜਿਹੜਾ ਹੈ ਉਹ ਤੋਪ ਦੇ ਬਰਾਬਰ ਹੋ ਗਿਆ ਹੁਣ ਤੋਪ ਚਲਾਓ ਸੋ ਜਿਸ ਕੌਮ ਨੇ ਇੰਨੀ ਸ਼ਹਾਦਤ ਦਿੱਤੀ ਹੋਵੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਔਰ ਉਹ ਮੂਵਮੈਂਟ ਦੇਸ਼ ਦੇ ਆਜ਼ਾਦੀ ਦੀ ਮੂਵਮੈਂਟ 'ਚ ਨਾ ਗਿਣੀ ਹੋ ਜਾਵੇ ਤਾਂ ਅੱਕਾ ਹੀ ਉਹ ਅਫਸੋਸ ਦਾ ਵਿਸ਼ੇ ਸੀ ਇਸ ਕਰਕੇ ਮੈਨੂੰ ਮੌਕਾ ਮਿਲਿਆ ਪਾਰਲੀਮੈਂਟ ਦੇ ਵਿੱਚ ਜ਼ੀਰੋ ਆਰ ਦੇ ਵਿੱਚ ਇੱਕ ਕੁਐਸਚਨ ਉਠਾਉਣ ਦਾ ਕਿ ਜਿੱਥੇ ਸਰਕਾਰ ਨੇ ਆਜ਼ਾਦੀ ਦੀ ਮੂਵਮੈਂਟਸ ਬਹੁਤ ਮੂਵਮੈਂਟਸ ਨੂੰ ਰਿਕਗਨਾਈਜ਼ ਕੀਤਾ ਹੈ ਉੱਥੇ ਕੁੱਕਾ ਮੂਵਮੈਂਟ ਜਿਹੜੀ ਹੈ ਉਹ ਵੀ ਆਜ਼ਾਦੀ ਦੀ ਮੂਵਮੈਂਟ ਰਿਕਗਨਾਈਜ਼ ਹੋਣੀ ਚਾਹੀਦੀ ਹੈ ਦੂਸਰੀ ਗੱਲ ਜਿਹੜੀ ਸਾਡੀ ਸਭ ਦਾ ਧਰਮ ਬੰਦਾ ਹੈ ਉੱਚ ਮੈਂ ਵੀ ਸ਼ਾਮਲ ਹੈ ਮੇਰੀ ਪਾਰਟੀ ਵੀ ਸ਼ਾਮਲ ਹੈ ਉਹ ਹੈ ਗਊ ਰੱਖਿਆ ਬਹੁਤ ਦੇਰ ਤੋਂ ਗਊ ਰੱਖਿਆ ਦੇ ਲਈ ਬਹੁਤ ਅੰਦੋਲਨ ਚੱਲੇ ਜਿਹਦੇ ਵਿੱਚ ਕੂਕਾ ਰਾਮਤਾਰੀ ਸਮੁਦਾਇ ਬਹੁਤ ਜ਼ੋਰ ਸ਼ੋਰ ਦੇ ਨਾਲ ਇਸ ਮੂਵਮੈਂਟ 'ਚ ਲੱਗਾ ਲੇਕਿਨ ਹਲੇ ਤੱਕ ਦੇਸ਼ ਆਜ਼ਾਦ ਹੋਣ ਦੇ ਬਾਵਜੂਦ ਵੀ ਜਿਸ ਨੂੰ ਅਸੀਂ ਮਾਂ ਮੰਨਦੇ ਆਂ ਗਊ ਨੂੰ ਮਾਂ ਮੰਨਦੇ ਆ ਉਹਦੀ ਹੱਤਿਆ ਤੇ ਹਲੇ ਤੱਕ ਰੋਕ ਨਹੀਂ ਲਾ ਸਕੇ ਸੋ ਮੈਂ ਅੱਜ ਮਹਾਰਾਜ ਦੇ ਅਸ਼ੀਰਵਾਦ ਸਦਕਾ ਇਹਨਾਂ ਤੋਂ ਵੀ ਅਸ਼ੀਰਵਾਦ ਲੈਨੇ ਆ ਪ੍ਰਾਰਥਨਾ ਕਰਦੇ ਆ ਕਿ ਸ਼ਕਤੀ ਬਖਸ਼ਣ ਕਿ ਇਹ ਵੀ ਉਪਰਾਲਾ ਜਿਹੜਾ ਹੈ ਉਹ ਹੋ ਸਕੇ ਕਿ ਹਿੰਦੁਸਤਾਨ ਦੇ ਵਿੱਚ ਗੋ ਹੱਤਿਆ ਜਿਹੜੀ ਹੈ ਉਹ ਬੰਦ ਹੋਵੇ ਇੱਕ ਵਾਰ ਫਿਰ ਬੇਨਤੀਆਂ ਕਰਦੇ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਮਹਾਰਾਜ ਦੇ ਦਰਸ਼ਨ ਕਰਕੇ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ इन्नी संगत अनुशासन बैठ के बड़े प्यार सत्कार के कीर्तन सुन रही सी और जिस मान सत्कार के नज मैं महाराज ने मैं आशीर्वाद दिता है उस लिए मैं विश्वास ने गल कह सकता कि कभी भी मेरी या मेरी पार्टी की इस मूवमेंट न अगे ले जाने लिए इस अच्छी गल अगे ले जाने लड़ है तो मैं मोढ़े ना मोढ़ा ला के हमेशा थोड़ा साथ दिता रहागा इन बेनती करते हुए बहुत बहुत धनबाद ਅਵਿਨਾਸ਼ ਖੰਨਾ ਜੀ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਵੀ ਹਾਜ਼ਰੀ ਲਵਾਈ ਹੈ ਤੇ ਪਾਰਲੀਮੈਂਟ ਵਿੱਚ ਨਾਮਧਾਰੀ ਮੂਵਮੈਂਟ ਦੀ ਗੱਲ ਵੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਾਂਗਾ ਸਾਧ ਸੰਗ ਥੋੜਾ ਜਿਹਾ ਚਿਰ ਹੋਰ ਬੈਠੀ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਣ ਜਾਣਾ ਦੇ ਕਰਕੇ ਸਾਧ ਸੰਗ ਤਾਂ ਬਹੁਤ ਨਹੀਂ ਤੁਸੀਂ ਕਰੋ ਕਿਰਪਾ ਆ ਪਹਿਲਾਂ ਮਾਈਕ ਚੱਲ ਕਰੋ ਸਤਜੋਗ ਵਿਰਿਆਮ ਨਵਾਂ ਹਿੰਦੁਸਤਾਨ ਜਿਹੜੇ ਜਿਹੜੇ ਵੀ ਇਹ ਮੈਗਜ਼ੀਨ ਆਪਣੇ ਅਖਬਾਰ ਨਿਕਲਦੇ ਨੇ ਸਪਤਾਹਿਕ ਤੇ ਮੰਥਲੀ ਨੇ ਇਹ ਕਿਰਪਾ ਕਰਕੇ ਇਹਨਾਂ ਦੇ ਸਾਥ ਸੰਗ ਚੰਦੇ ਜਮ੍ਹਾਂ ਕਰਾ ਕੇ ਇਹ ਪ੍ਰਾਪਤ ਕਰਨ ਅਤੇ ਅਗਾਹ ਤੋਂ ਵੀ ਜਿਨ੍ਹਾਂ ਦੇ ਨਹੀਂ ਲੱਗੇ ਹੋਏ ਉਹ ਆਪਣੇ ਨਵੇਂ ਅੰਕਲ ਵਾਉਣ ਧੰਨਵਾਦ ਹਾਂਜੀ ਸਾਧ ਸੰਗ ਜੀ ਕੱਲ ਸ਼ਾਮ ਨੂੰ ਹੰਸਰਾਜ ਹੰਸ ਆ ਰਿਹਾ ਤੇ ਉਹ ਸਤਗੁਰੂ ਜੀ ਨਾਲ ਸੰਬੰਧਤ ਆਪਣੇ ਗੀਤ ਆਪਣੇ ਉਹ ਸ਼ਬਦ ਜਿਹੜੇ ਆ ਉਹ ਸਾਂਝੇ ਕਰੇਗਾ ਸ਼ਾਮ ਦੇ ਪ੍ਰੋਗਰਾਮ ਵਿੱਚ ਹੰਸਰਾਜ ਹੰਸ ਪ੍ਰਸਿੱਧ ਗਾਇਕ ਸ਼ਿਰਕਤ ਕਰੇਗਾ ਤੇ ਸਤਿਗੁਰੂ ਪ੍ਰਤਾਪ ਸਿੰਘ ਅਕੈਡਮੀ ਦੇ ਬੱਚਿਆਂ ਦਾ ਪ੍ਰੋਗਰਾਮ ਵੀ ਕੱਲ ਸ਼ਾਮ ਨੂੰ ਤੁਸੀਂ ਸੁਣ ਸਕੋਗੇ